ਸ਼ਲੋਕ ਮਹੱਲਾ ਚੌਥਾ ਹਰ ਪ੍ਰਭ ਕਾ ਸਭ ਖੇਤ ਹੈ ਪਰ ਆਪ ਕਿਰਸਾਣੀ ਲਾਇਆ ਗੁਰਮੁਖ ਬਖਸ਼ ਜਮਾਇਨ ਮਨੁੱਖੀ ਮੂਲ ਗਵਾਏ ਜਿਹੜਾ ਖੇਤ ਹੈ ਨਾ ਇਹਦਾ ਸਾਰਾ ਹਰ ਪ੍ਰਭ ਦਾ ਹੀ ਹੈ ਸਭਲੇ ਧਰਤੀ ਸਾਧ ਕੀ ਤਰ ਬੈਠੇ ਦਾ ਇਹ ਮੰਨਦਾ ਤਾਂ ਇਹਨਾਂ ਦਾ ਵਿਜੇ ਜੀਤਾ ਹੈ ਤਾਂ ਫਿਰ ਮਨਸਾ ਦਾ ਤਾਂ ਬੇਰ ਨੇ ਕਬਜ਼ਾ ਕੀਤਾ ਹੈ ਤਰਸ ਬੈਠੇਗਾ ਹੈ ਧਰਤੀ ਬਾਰ ਧਰਤੀ ਦੁਰਬੋ ਨਾ ਹੁੰਦਾ ਹੈ ਇਹਦੇ ਵਿੱਚ ਜੇ ਹੁਣ ਜਾ ਕੇ ਬਹਿ ਸਰਦਾਰ ਜੋਲਾ ਨੂੰ ਖਰਾਬ ਹੁੰਦਾ ਮਜ਼ਦੂਰ ਕੁਛ ਨਾਲ ਬਣ ਨਹੀਂ ਇਹਦੇ ਤੇਰੇ ਕੋਲ ਨਹੀਂ ਬੈਠਦਾ ਉਹ ਇਹਦਾ ਲੈ ਕੇ ਸਹੀ ਹੈ ਇਹ ਕਬੀਰ ਨੇ ਕਰੀ ਸੀ

ਫਿਰ ਹਾਰੇ ਬੜੇ ਹਾਰੇ ਜਿਮੀਦਾਰ ਜੀਵ ਦਾ ਹਾਰੇ ਨੌਕਰ ਹੁੰਦਾ ਠੀਕ ਹੈ ਨੌਕਰ ਹੁੰਦਾ ਲਾਲਾ ਬੋਲਦਾ ਹੁੰਦਾ ਹੈ ਗੁਰਮੁਖ ਬਖਸ਼ ਜਮਾਇਨ ਮਨਮੁਖੀ ਮੂਲ ਗਵਾਇ ਗੁਰਮੁਖ ਨੇ ਰੁਪਏ ਜਮਾਲਿਆ ਮੈਨੂੰ ਕੋ ਬਖਸ਼ ਜਦੋਂ ਹੈ ਮਨ ਪਾਏ ਬਖਸ਼ਿਸ਼ ਹੋ ਜਾਂਦੀ ਹੈ ਉਹਨਾਂ ਹੋ ਜਾਂਦਾ ਉਹਨਾਂ ਦੇ ਅੰਦਰੋਂ ਪਤਾ ਨਾ ਰੂਪ ਗੁਰਮੁਖੀ ਕੋਲ ਆਇਆ ਗੁਰਮੁਖੀ ਨੂੰ ਕੋਲ ਅਗਰ ਰਹਿ ਥੋੜੀ ਬਹੁਤੀ ਆਇਆ ਤੇ ਉਹ ਵੀ ਵਾਲੀ ਗੁਰਮੁਖੀ ਤੇ ਲਾਰ ਕਰਦੇ ਨੇ ਹਿਰਦੇ ਵਿੱਚ ਬਹਿ ਕੇ ਮੈਂ ਮੈਨੂੰ ਬੁਲਾਉਂਗਾ ਤਾਂ ਮੈਂ ਬੋਲੂਗਾ ਪਹਿਲੇ ਪਹਿਲੇ ਵਾਰਨ ਵੀ ਵੀਰ ਜੀ ਨੇ ਪਹਿਲੇ ਸ਼ੁਰੂ ਕਰ ਦਿੰਦੇ ਨੇ ਤੇ ਪਹਿਲੇ ਸ਼ੁਰੂ ਕਰ ਦਿੰਦੇ ਨੇ ਮੂਲ ਜਾਂਦਾ ਮੂਲ ਦਾ ਕੀ ਭਾਵ ਬਣਦਾ ਜਿੱਦੇ ਉਹਦੇ ਲੈ ਕੇ ਆਏ ਤੇ ਉਹ ਵੀ ਗਵਾਰੀ ਪੋਜ਼ਿਟਿਵ ਅੱਛਾ ਉਲਟਾ ਅੰਮ੍ਰਿਤ ਸਰੋਵਰ ਵੀ ਬਾਹਰ ਬਣ ਲੈ ਗਿਆ ਪਹਿਲਾਂ ਇਹ ਤਾਂ ਬੰਦੇ ਨਹੀਂ ਸੀ ਗੁਰੂ ਵੀ ਅੰਮ੍ਰਿਤ ਸਰੋਵਰ ਬਾਹਰ ਨਹੀਂ ਸੀ ਹੁੰਦਾ ਹੈ ਗੁਰੂ ਵੀ ਦੁੱਖ ਭਜਨ ਨਾ ਬੰਦਾ ਸੀ ਬੇਰੀ ਗੁਰੀ ਸੀ ਹੁੰਦਾ ਵਾਲਿਆ ਦਾ ਕੁਝ ਆਕੇ ਵਾਲੇ ਗੁਰੂ ਵੀ ਗੁਰੂ ਆ ਨਹੀਂ ਸੀ ਹੁੰਦਾ ਜਦ ਤੋਂ ਪਹਿਲਾਂ ਇੱਥੇ ਆ ਕੇ ਵੀ ਵਾਲਿਆ ਉੱਟੀ ਪੜਦੀ ਪੜ ਲਈ ਮੂਲ ਰੂਪ ਹੀ ਕਰਾਮਾਤਾ ਨੂੰ ਨਹੀਂ ਸੀ ਮੰਨਦਾ ਪਰਮੇਸ਼ਰ ਦੇ ਹੁਕਮ ਦੇ ਬਿਨਾਂ ਕੁਝ ਹੋ ਸਕਦਾ ਮੂਲ ਰੂਪ ਤੇ ਨਹੀਂ ਸੀ ਮੰਨਦਾ ਉਹ ਮੂਲ ਵੀ ਹੋ ਰਿਹਾ ਹਾਂਜੀ ਸਭ ਕੋ ਬੀਜੇ ਆਪਣੇ ਭਲੇ ਨੂੰ ਹਰ ਭਾਵੈ ਸੋ ਖੇਤ ਜਮਾਇਆ ਸਾਰੇ ਆਪਣੇ ਆਪਣੇ ਭਲੇ ਵਾਸਤੇ ਬੀਜਦੇ ਨੇ ਜੋ ਜਪ ਤਪ ਕਰਦੇ ਨੇ ਲੋਕ ਆਪਣੇ ਆਪਣੇ ਭਲੇ ਵਾਸਤੇ ਕਰਦੇ ਨੇ ਜੋ ਵੀ ਖੇਤੀ ਕਰਦਾ ਹੈ ਧਰਮ ਦੀ ਆਪਣੇ ਭਲੇ ਵਾਸਤੇ ਕਰਦਾ ਸਭ ਕੋ ਬੀਜੇ ਆਪਣੇ ਭਲੇ ਨੂੰ ਹਰ ਭਾਵੇਂ ਸੁਖੀਤ ਜਮਾਏ ਹਰ ਭਾਵੇਂ ਸੁਖੀਤ ਜਮਤਿਆ ਪਰ ਹਰ ਵੀ ਭਾਵਨਾ ਨਾਲ ਖੇਤ ਜਮਦਾ ਜਮਦਾ ਉਹਦੀ ਭਾਵਨਾ ਨਾਲ ਜੇ ਬੀਜਿਆ ਆਪਣੀ ਭਾਵਨਾ ਨਾਲ ਨਾ ਤਾਂ ਜਮਣਾ ਨਹੀਂ ਹੈ ਕੁਝ ਵੀ ਉੱਥੇ ਜਮਣਾ ਤੇ ਫਿਰ ਆਪਣੀ ਭਾਵਨਾ ਨਹੀਂ ਹੈ ਜਿਹੜੇ ਆਪਣੀ ਭਾਵਨਾ ਨੂੰ ਵੇਚਦੇ ਨੇ ਆਪਣੀ ਭਾਵਨਾ ਹੀ ਜਪਦੀ ਹੈ ਉਹ ਨਾ ਵਿੱਚ ਕੱਚੀ ਬਾਣੀ ਉਚਰਦੇ ਨੇ ਉਹ ਕਿੱਤੇ ਬੋਲ ਬੋਲਦੇ ਨੇ ਜਮਦਾ ਤਾਂ ਹੈ ਉਹਨਾਂ ਦੇ ਵੀ ਅੰਦਰ ਗਿਆਨ ਪਰ ਠੱਕਾ ਹੁੰਦਾ ਉਹ ਕੱਚੀ ਬਾਣੀ ਹੁੰਦੀ ਹੈ ਨਾ ਭਾਈ ਗੁਰਦਾਸ ਦੀਆਂ ਬਾਰਾਂ ਲਿਖਦੀਆਂ ਕੱਚੀਆਂ ਬਾਰਾਂ ਸਾਰੀਆਂ ਲਿਖਦੀਆਂ ਫਿਰ ਇਹ ਭਾਈ ਵੀਰ ਸਿੰਘ ਹੋਣਗੇ ਬੜੇ ਬੜੇ ਹੋਰ ਲਈ ਜਾਂਦੇ ਕੱਚੇ ਕਰਮ ਕਰੀ ਜਾਂਦੇ ਲਈ ਮਰੀ ਜਾਂਦੇ ਉਹਨਾਂ ਉਹ ਕਰਦੇ ਆਪਣੇ ਭਾਣੇ ਪੀਤੇ ਨੇ ਆਪਣੇ ਭਾਣੇ ਤੇ ਉਹਨਾਂ ਦੀ ਬੁੱਧੀ ਆਪਣ ਆਪਣੀ ਬੁੱਧੀ ਅਨੁਸਾਰ ਲਿਖ ਰਹੇ ਨੇ ਪਰਮੇਸ਼ਰ ਦੀ ਬੁੱਧੀ ਨਹੀਂ ਮੰਗਦੇ ਦੂਰ ਨੂੰ ਆਪਣੀ ਬੁੱਧੀ ਦੇ ਮੈਨੂੰ ਸਮਰੱਥਾ ਦੇ ਮੈਂ ਕੁਝ ਲਿਖਾਂ ਮੈਂ ਕੁਝ ਬੋਲਾਂ ਤੁਮ ਨਾ ਬੁਲਾ ਮੈਂ ਬੋਲਾਂ ਇਹ ਨਹੀਂ ਕਹਿੰਦੇ ਹੋ ਗੁਰ ਸਿੱਖੀ ਹਰ ਅੰਮ੍ਰਿਤ ਬੀਜਿਆ ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ ਗੁਰ ਸਿੱਖਾਂ ਦਾ ਅੰਮ੍ਰਿਤ ਬੀਜਿਆ ਗੁਰ ਸਿੱਖ ਤਾਂ ਹਰ ਅੰਮ੍ਰਿਤ ਬੀਜਦੇ ਗੁਰਬਾਣੀ ਤੋਂ ਜੋ ਪ੍ਰਾਪਤ ਹੋਇਆ ਬੀਜ ਗੁਰੂ ਹੈ ਬੀਜਨ ਉਹਨੇ ਬੀਜੇ ਹੋਰ ਕੁਝ ਸਾਨੂੰ ਦਿੱਤਾ ਹੈ ਆਇਆ ਦਰਗਾਹ ਚੋਂ ਬੀਜ ਬੀਜਣ ਵਾਸਤੇ ਹੀ ਬੀਜਦੇ ਹੋ ਹਰ ਅਮਰ ਨਾਮ ਫਲ ਅੰਮ੍ਰਿਤ ਪਾਇ ਅੰਮ੍ਰਿਤ ਨਾਮ ਫਲ ਕੀ ਲੱਗਦਾ ਅੰਮ੍ਰਿਤ ਹੀ ਲੱਗਦਾ ਕੋਈ ਫਲ ਵੀ ਅੰਮ੍ਰਿਤ ਹੀ ਹੁੰਦਾ ਅੰਮ੍ਰਿਤ ਨਾਮ ਬੀਜਿਆ ਅੰਮ੍ਰਿਤ ਫਲ ਪਾਇਆ ਜਮ ਚੂਹਾ ਕਿਸ ਕੁਰਕ ਕੁਰਕਦਾ ਹਰ ਕਰਤੇ ਮਾਰ ਕਢਾਇਆ ਕਿਰਸਾਣੀ ਜੰਮੀ ਭਾਉ ਕਰ ਹਰ ਬੋਹਲ ਬਖਸ਼ ਜਮਾਇਆ ਜੋਗ ਜਿਹੜਾ ਭਗਤ ਹੈ ਨਾ ਜੋ ਹੈ ਰੋਜ਼ ਤੇਰਾ ਗਿਆਨ ਖਾਈ ਜਾਂਦਾ ਜਿਵੇਂ ਚੋਹਾ ਲੱਜ ਟੁੱਕੀ ਜਾਂਦਾ ਨਾ ਕੋਈ ਜੀ ਟੁੱਕੀ ਜਾਂਦਾ ਰੋਜ਼ ਸੰਤਰੀ ਜਾਂਦਾ ਇਹ ਜਪ ਜਿਹੜਾ ਜਾਵੇ ਨਾ ਜਪ ਪਰਮ ਨੂੰ ਕਹਿੰਦੇ ਨੇ ਜੀ ਪਾਠ ਕਰਕੇ ਜਰਤੀ ਕੱਟੀ ਜਾਊਗੀ ਸਾਨੂੰ ਸਾਹਿਬ ਸੇ ਕੱਢ ਲੋ ਬੱਚੇ ਨੂੰ ਉਹ ਮੁਕਤੀ ਹੋ ਜੂਗੀ ਇਹ ਹੈ ਸਭ ਇਹ ਚੂਹਾ ਹੈ ਇਹ ਸਭ ਕੀ ਹੈ ਸਿੱਖੀ ਜੜਾਤੀ ਲੋਕਾਂ ਦੇ ਬਿਲਕੁਲ ਹੈ ਹਰ ਕਰਤੇ ਮਾਰ ਕਢਾਇਆ ਹਰ ਕਰਤੇ ਨੂੰ ਤਾਂ ਮਾਰ ਕੇ ਬਾਹਰ ਕੱਢਤਾ ਸੁਣਦਾ ਹੀ ਨਹੀਂ ਉਹਦਾ ਫਿਰ ਨਹੀਂ ਸੁਣਦਾ ਇਹ ਸਾਖੀਆਂ ਗੁਰਮਤ ਤੋਂ ਬਿਨਾਂ ਕੁਝ ਨਹੀਂ ਸੁਣਦਾ ਇਹ ਚੂਹੇ ਦੀ ਕਾਲਨੀ ਵਿੱਚੋਂ ਬਾਹਰ ਕੱਢਤੀ ਗੁਰਦੁਆਰੇ ਵਿੱਚੋਂ ਬਾਹਰੇ ਸੀ ਉਹਨੇ ਦਾਦਾ ਨੇ ਲੈ ਕੇ ਉਹਦੀ ਜਿਹੜੇ ਇਹ ਤਾਂ ਥੀਏ ਨਹੀਂ ਸੀ ਗੁਰਦੁਆਰੇ ਵਿੱਚ ਤਾਂ ਦਾਦਾ ਨੇ ਲਿਆ ਕੇ ਬਾੜ ਲਈ ਜੇ ਦਾਦਾ ਨੇ ਬਾੜ ਲਈ ਤਾਂ ਸਭ ਕੁਝ ਕੁਤਰਿਆ ਰਿਹਾ ਸਿੱਖੀ ਖਤਮ ਕਿਰਸਾਣੀ ਜੰਮੀ ਭਾਉ ਕਰ ਹਰ ਬੋਹਲ ਬਖਸ਼ ਜਮਾਇਆ ਗੱਲ ਦੇ ਜੋ ਬੀਜਿਆ ਉਹਦੀ ਫਸਲ ਜੰਮੀ ਫਸਲ ਵੀ ਕਾ ਪੌਖਾ ਕਰਕੇ ਭਰੋਸਾ ਕੀਤਾ ਪੌ ਕੀਤਾ ਉਹਦੇ ਤੇ ਭੁੱਖ ਰੱਖੀ ਅੰਦਰ ਜਮੂਗੀ ਜਮੂਗੀ ਇਹ ਪੌਏ ਭਰੋਸੇ ਦੀ ਜਮਾਈ ਹੈ ਪੌ ਕਰ ਬੋਲ ਬਖਸ਼ ਜਮਾਇ ਜਮਾਇਆ ਬੋਲ ਲੱਗ ਗਿਆ ਐਸੀ ਬਖਸ਼ਿਸ਼ ਦਿੱਤੀ ਢੇਰ ਲੱਗੇ ਬਖਸ਼ਾਂ ਦੇ ਢੇਰ ਲੱਗੇ ਬੋਲ ਲੱਗੇ ਤਿੰਨ ਕਾ ਕਾਲਾ ਅੰਦੇਸਾ ਸਭ ਲਾਹਿਓਨ ਜਿਨਨੀ ਸਤਗੁਰ ਪੁਰਖ ਧਿਆਇਆ ਜਨ ਨਾਨਕ ਨਾਮ ਅਰਾਧਿਆ ਆਪ ਤਰਿਆ ਸਭ ਜਗਤ ਤਰਾਇਆ ਉਹਨਾਂ ਦਾ ਭਰਮ ਕਾੜਾ ਕੀ ਹੈ ਭਰਮ ਬਾਰ-ਬਾਰ ਕਿਸੇ ਗੱਲ ਨੂੰ ਬਾਰ-ਬਾਰ ਕਿਸੇ ਗੱਲ ਨੂੰ ਸੁਣੀ ਜਾਣਾ ਨਾ ਝੂਠ ਨੂੰ ਉਹਦਾ ਗੁਰੂ ਕਾੜਾ ਕਹਿੰਦੇ ਜਿੱਦਾਂ ਪੜਿਆ ਜਿੱਦਾਂ ਕੜਿਆ ਬਾਰ-ਬਾਰ ਕਿਸੇ ਸਾਖੀ ਨੂੰ ਪੜੀ ਜਾਣਾ ਜਿਹੜਾ ਕਰ ਲੈਣ ਉਹਨੂੰ ਤਿੰਨ ਤਿਨਕਾ ਕਾੜਾ ਵਿਸਤਾ ਸਭ ਲਾਹਿਓਨ ਜਿਨੀ ਸਤਗੁਰ ਜਿਨੀ ਸਤਗੁਰ ਪੁਰਖ ਤੇ ਆਇਆ ਸਤਗੁਰ ਪੁਰਖ ਤੇ ਆਇਆ ਜਿਨ੍ਹਾਂ ਨੇ ਸਤਗੁਰ ਪੁਰਖ ਦੇ ਸ਼ਬਦਾਂ ਵਿੱਚ ਵਜਨ ਵਿੱਚ ਧਿਆਨ ਰੱਖਿਆ ਲੋਕ ਧਿਆਨ ਨਾਲ ਜੁੜੇ ਜਿਨ੍ਹਾਂ ਨੇ ਗੁਰਬਾਣੀ ਉਹਨਾਂ ਨੂੰ ਕੋਈ ਭਰਮ ਨਹੀਂ ਰਿਹਾ ਉਹਨਾਂ ਦੇ ਕੋਈ ਅੰਦਰ ਕਰਤ ਫਹਿਮੀ ਨਹੀਂ ਰਹੀ ਦੀ ਜਾਂ ਕਿਸੇ ਕਰਾਮਾਤ ਦੀ ਜਨ ਨਾਨਕ ਨਾਮ ਅਰਾਧਿਆ ਆਪ ਤਰਿਆ ਸਭ ਜਗਤ ਤਰਾਏ ਜਨ ਨਾਨਕ ਨਾਮ ਆਰਾਧਿਆ ਇਹਦੋਂ ਲਈ ਆਰਾਧਨ ਫਿਰ ਉਹ ਚਾਹੁੰਦੇ ਕਿ ਧਰਮ ਆਰਾਧਿਆ ਉਸ ਅਵਸਥਾ ਦੇ ਵਿੱਚ ਆ ਕੇ ਫਿਰ ਲੋਕ ਦੇ ਲੋਕ ਦੀ ਆਰਾਧਨਾ ਕੀਤੀ ਹੈ ਆਪ ਤਰਿਆ ਸਭ ਜਗਤ ਤਰਾਇਆ ਤੇ ਨਾਮ ਦੇ ਆਰਾਧਨ ਨਾਲ ਆਪ ਤਰੇ ਤੇ ਸਾਰੇ ਜਗਤ ਨੂੰ ਵੀ ਉਪਦੇਸ਼ ਦਿੱਤਾ ਹੈ ਨਾਮ ਦੀ ਭੁੱਖ ਦੀ ਨਾਮ ਦੀ ਆਰਾਧਨਾ ਨੇ ਜਾਂ ਨਾਮ ਅਬੋਧੇ ਨਾਮ ਦਾ ਕਿਰਪਾ ਕਰੋ ਹਰੇ ਦਰਸਦਾਨ ਕੋਈ ਚੀਜ਼ ਹੁੰਦੀ ਜਿਹੜੀ ਨਾਮ ਦੇ ਦੇ ਉਹ ਚਾਹੀਦਾ ਹੀ ਕੁਝ ਨਹੀਂ ਉਹਦਾ ਧਿਆਨ ਇਹ ਆਰਾਧਨਾ ਆਰਾਧਨ ਆਰਾਧਨ ਦੀ ਕਾ

ਰਾਤ ਰਾਤੀ ਉਂਗੇ ਦੱਬਿਆ ਨਵੇਂ ਸੋਤ ਸਭ ਢਿੱਲਾ ਰਾਤ ਨੂੰ ਜੀ ਦੱਬਲੇ ਦੀ ਨਵੇਂ ਸੋਤ ਦੇ ਜਿੱਤੇ ਲੋਕ ਲਗਾਏ ਦੇ ਸਰੋਤ ਨੇ ਸ਼ਕਤੀ ਦੇ ਸਾਰੇ ਢਿੱਲੇ ਹੋ ਜਾਂਦੇ ਨੇ ਦੋ ਜਗ੍ਹਾ ਪਕੜ ਰਹੇ ਤੇ ਠੀਕ ਹੈ ਮਨ ਮੁਖਾਂ ਦੇ ਸਿਰ ਜੋਰਾ ਅਮਰ ਹੈ ਨਿਤ ਦੇਵਹਿ ਭੱਲਾ ਮੁਖਾਂ ਦੇ ਸਿਰ ਜੋਰਾ ਅਮਰ ਹੈ ਹਾਲੇਲੂਇਆ ਕਿਸੇ ਹੋਰ ਤੋਂ ਬਰਾਬਰ ਹੈ ਉਹ ਜਿਹੜੇ ਮਨ ਮੁਖਣ ਨੇ ਉਹ ਤਾਂ ਰਸਤਾ ਦਾ ਕਿਆ ਹੁੰਦੇ ਨੇ خير ਆਦਰ ਕਰੋ ਉਹਨਾਂ ਦੀ ਗੱਲ ਮੰਨਦੇ ਨੇ ਆਪਣੇ ਭਲੇ ਦੀ ਗੱਲ ਹਰੇਕ ਆਦਮੀ ਮੰਨਦਾ ਦੁਨਿਆਵੀ ਭਲੇ ਦੀ ਗੱਲ ਦੱਸਦੀ ਹੈ ਉਹ ਸੰਸਾਰੀ ਭਲੇ ਦੀ ਕਿਰਾਕਾਰੀ ਭਲਾ ਕਿਰਾਕਾਰੀ ਭਲੇ ਦੇ ਜੋੜਨ ਨੂੰ ਕੋਈ ਮਤਲਬ ਨਹੀਂ ਹੁੰਦਾ ਇਹ ਤਾਂ ਮਾਇਆ ਰੂਪ ਹੈ ਔਰਤ ਜੀ ਸੰਸਾਰੀ ਹੈ ਜੇ ਬਣਦੀ ਹੈ ਸੰਸਾਰ 'ਚ ਰਹਿ ਜਾਂਦੀ ਹੈ ਜੋਰਾਂ ਦਾ ਆਖਿਆ ਪੁਰਖ ਕਮਾਉਂਦੇ ਤੇ ਅਪਵਿੱਤ ਅਮੇਦ ਖਲਾ ਜਿਹੜੇ ਪੁਰਖ امیر خلا کام نر چلا ستگر کے آکیے جو چلے سے ستگر پورک پل پلا ਕਾਫੀ ਪੁਰਸ਼ ਜਿਹੜੇ ਹੁੰਦੇ ਨੇ ਉਹਨਾਂ ਨੂੰ ਜੋਰਾ ਮਗਰ ਲੱਗਣਾ ਹੀ ਪੈਂਦਾ ਇਹ ਕਾਮਨਾ ਦੇ ਹੁੰਦੇ ਨੇ ਇਸ ਕਰਕੇ ਇਹਨਾਂ ਨੂੰ ਲੱਗਣਾ ਹੀ ਪੈਂਦਾ ਆਹ ਵਿਆਪਕ ਦੇ ਵਿਆਪਦਾ ਰਹਿੰਦਾ ਇਹਨਾਂ ਦੇ ਉਹ ਸੋਚਦਾ ਹਰ ਤੇ ਜੋਰਾਂ ਪੁੱਛ ਚੱਲਾ ਚਲਾ ਜੋਰਾਂ ਪੁੱਛ ਚੱਲਾ جو سچ کو وہ ٹھیک ہے تو سنسار کو وہ غلط ہے ساری لوگ کیا جو خوش ہے میرے گا کچھ ہے قربانی تھوڑی بدلی جا سکتی ہے ہاں جی۔ کام وک پورا جو ست پور پل پلا ستگل

ਖੇਲ ਹੈ ਖੇਲ ਖੇਲਣ ਵਾਸਤੇ ਹੈ ਪਰ ਤੇ ਦੋਏ ਨੇ ਨੇ ਪਰ ਸਤਗੁਰ ਦੇ ਪਿੱਛੇ ਚੱਲਣਾ ਹੈ ਨਾ ਜੀ ਸਤਗੁਰ ਦੇ ਪਿੱਛੇ ਆਦਮੀ ਲੱਗ ਸਕਦਾ ਠੀਕ ਹੈ ਔਰ ਸਤਗੁਰ ਦੇ ਸੱਚੇ ਲੱਗੇ ਆਪਣੇ ਆਦਮੀ ਨੂੰ ਸਤਿਗੁਰ ਨੂੰ ਵੀ ਤੇ ਉਹਦੇ ਸੱਚੇ ਅਰ ਜੇ ਉਹ ਸਤਿਗੁਰ ਦੇ ਪਿੱਛੇ ਨਹੀਂ ਕੋ ਕਰ ਕੋ ਕਰਮ ਕਰਦਾ ਹੈ ਤਾਂ ਉਹਨੂੰ ਕੋ ਕਰਮ ਤੋਂ ਹਟਾ ਕੇ ਸਤਿਗੁਰ ਵਾਲੇ ਪਾਸੇ ਲਿਆਵੇ ਉਹ ਸਤਿਗੁਰ ਦੀ ਹੈ ਹਾਂਜੀ ਉਸ ਰੱਖਣੀ ਠੀਕ ਹੈ ਜੀ ਸਭ ਤੇਰੀ ਬਣਤ ਬਣਾਵਣੀ ਨਾਨਕ ਭਲ ਭਲਾ

ਅੱਛਾ ਇਹਦੇ ਪਿੱਛੇ ਜਿਹੜੀ ਇਹ ਗੁਰਜ ਅਸੀਂ ਹੋਈ ਹੈ ਸਿੱਖਾਂ ਜੇ ਬਚਾਇਆ ਜਾਵੇ ਤਾਂ ਸਾਨੂੰ ਜਾਜੂ ਦੀ ਗੱਲ ਕੀ ਹੈ ਨਾਨਕ ਭਲ ਭਲਾ ਹਾਂ ਭਲਾ ਹੀ ਭਲਾ ਨਾਨਕ ਹੈ ਠੀਕ ਹੈ ਸਤਗੁਰ ਨੇ ਜੋ ਬਲਤ ਬਣਾਉਂਦਾ ਹੈ ਸਤਗੁਰ ਜੋ ਘੜ ਘੜਤ ਘੜਦਾ ਜੀਵ ਦੀ ਭਲਾ ਹੀ ਭਲਾ ਹੈ ਉਹਦੇ ਚ ਪੌੜੀ ਤੂੰ ਬੇਪਰਵਾਹ ਅਥਾ ਹੈ ਅਤੁਲ ਕਿਉ ਤੁਲੀਐ ਤੇ ਵਡ ਭਾਗੀ ਜੇ ਤੁਦ ਧਿਆਇ ਦੇ ਜਿਨ ਸਤਗੁਰ ਮਿਲੀਐ ਤੂੰ ਬੇਪਰਵਾਹ ਬੇਪਰਵਾਹ ਲਾਪਰਵਾਹ ਨਹੀਂ ਹੈ ਬੇਪਰਵਾਹ ਸਾਤੋਂ ਕੋਈ ਨੁਕਸਾਨ ਹੋ ਜਾਏ ਡੁੱਲ ਜਾਏ ਕੋਈ ਗੁੱਸਾ ਨਹੀਂ ਕਰਦਾ ਮਾਫ ਕਰ ਦਿੰਦਾ ਅਸੀਂ ਗਲਤੀ ਬਹੁਤ ਕੀਤੀ آگے کرتا کرتا معاف بے پرواہ پرواہ پرواہ پرواہ تو بے بے بے بے اتھا اتھا تیری پرواہی کوئی تھا نہیں پا سکے آج تک اتھا ہے ਸੀਗਾ ਉਹ ਵਡਭਾਗੀ ਨੇ ਜਿਹੜੇ ਤੇਰੇ ਤੇਰੇ ਨਾਲੇ ਜੁੜੇ ਰਹਿੰਦੇ ਨੇ ਜਿਨ੍ਹਾਂ ਦਾ ਧਿਆਨ ਤੇਰੇ ਨਾਲੇ ਜੁੜੇ ਰਹਿੰਦਾ ਜਿਹੜੇ ਤੇਰੇ ਹਰ ਬੋਲ ਨਾਲ ਜੁੜੇ ਰਹਿੰਦੇ ਨੇ ਹਰ ਬੋਲ ਨੂੰ ਮੰਨਦੇ ਨੇ ਤੇਰੇ ਹਰ ਬੋਲ ਨੂੰ ਕਮਾਉਂਦੇ ਨੇ ਜਿਨ ਸਤਗੁਰ ਮਿਲੀ ਹੈ ਇਹ ਪਹਿਲਾਂ ਪਰਮੇਸ਼ਰ ਨੂੰ ਕਿਹਾ ਹੋਇਆ ਤੂੰ ਬੇਪਰਵਾਹ ਥਾ ਹੈ ਜਿਵੇਂ ਕੋਲ ਬੇਪਰਵਾਹ ਥਾ ਰਹੀ ਹੈ ਅੱਛਾ ਆਲਾ ਗੋੜੇ ਕੋਲ ਨੂੰ ਨਹੀਂ ਕੀਤਾ ਹੋਇਆ ਹਾਂ ਭਾਈ ਉਹਨੇ ਦਿੱਤਾ ਵੀ ਇਹਨਾਂ ਜੇ ਤੂੰ ਮੇਰੀ ਗੱਲ ਕਿਉਂ ਨਹੀਂ ਬੰਦੇ ਅੱਛਾ ਤੇਰੀ ਤਾਂ ਬਹਿਸ ਨੂੰ ਵੀ ਛੱਡੂ ਤੇ ਇੱਥੇ ਜਦੋਂ ਲਿਖਦੇ ਸੇਵੜ ਭਾਗੀ ਜੇ ਤੁਧ ਧਿਆਏ ਦੇ ਇਹ ਫਿਰ ਕਿਹਨੂੰ ਧਿਆ ਰਹੇ ਆ ਸਤਗੁਰ ਨੂੰ ਧਿਆ ਰਹੇ ਆ ਕਿਸੇ ਹੋਰ ਨੂੰ ਧਿਆ ਰਹੇ ਪਰਮੇਸ਼ਰ ਜਿਹਨੂੰ ਸਤਗੁਰ ਮਿਲੀ ਫਿਰ ਉਹਨਾਂ ਨੂੰ ਸਤਗੁਰ ਮਿਲ ਜਾਂਦਾ ਹੈ ਸੱਚ ਦਾ ਗਿਆਨ ਮਿਲ ਜਾਂਦਾ ਹੈ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਐ ਸਤਗੁਰ ਕੀ ਰੀਸੇ ਹੋਰ ਕੱਚ ਪਿੱਛ ਬੋਲਦੇ ਤੇ ਕੂੜਿਆਰ ਕੂੜੇ ਝੜਪੜੀਏ ਇਹ ਬਾਣੀ ਹੀ ਸਤ ਸਰੂਪ ਹੈ ਇਹ ਬਾਣੀ ਹੀ ਸਤ ਸਰੂਪ ਹੈ ਜੇ ਰੂਪ ਹੈ ਤਾਂ ਬਾਣੀ ਹੀ ਰੂਪ ਹੈ ਉਹਦਾ ਸਤਗੁਰ ਦੀ ਬਾਣੀ ਸਤ ਸਰੂਪ ਹੈ ਗੁਰਬਾਣੀ ਬੜੀ ਹੈ ਗੁਰਬਾਣੀ ਦਾ ਰੂਪ ਹੈ ਬਣ ਜਾਣਾ ਤੁਸੀਂ ਗੁਰਬਾਣੀ ਦਾ ਰੂਪ ਹੈ ਸੱਚ ਵਿੱਚ ਬੋਲਦੇ ਜੇ ਕੂੜਿਆਰ ਕੂੜੇ ਚੜ ਪੜੀ ਹੈ ਜਿਹੜੇ ਸਤਗੁਰ ਦੀ ਰੀਸ ਕੱਚ ਵਿੱਚ ਬੋਲਦੇ ਨੇ ਕੱਚੀ ਬਾਣੀ ਵੇਰ ਵਾਰ ਵੀ ਕੱਚ ਵਿੱਚ ਬੋਲਦੇ ਸੇ ਕੂੜਿਆਰ ਕੂੜੇ ਝੜਪੜੀਏ ਉਹਨਾਂ ਅੰਦਰ ਹੋਰ ਮੁਖ ਹੋਰ ਹੈ ਵਿਖ ਮਾਇਆ ਨੂੰ ਝੱਕ ਮਾਰਦੇ ਕੜੀਏ ਦੇ ਉਹਨਾਂ ਹੋਰ ਹੈ ਮਾਇਆ ਦੀ ਹੋਰ ਕਰਦੇ ਨੇ ਪ੍ਰੇਤ ਝੂਠ ਵਾਲਾ ਪ੍ਰੇਤ ਮਾਇਆ ਦੀ ਭੁੱਖ ਮਾਇਆ ਦੀ ਦੁਨੀਆ ਦੀ ਵਡਿਆਈ ਦੀ ਭੁੱਖ ਹੈ ਛੱਕ ਮਾਰਦੇ ਮਾਇਆ ਵਾਸਤੇ ਤੇ ਕੜੇ ਹੋਏ ਹਨ ਜੀ ਮਾਇਆ ਨੂੰ ਚੱਕ ਮਾਰ ਚੱਕ ਮਰਦੇ ਕੜੀਏ ਮਾਇਆ ਨੂੰ ਚੱਕ ਮਰਦੇ ਕੜੀਏ ਕੁੜੀ ਜਾਂਦੇ ਨੇ ਕੁੜੀ ਜਾਂਦੇ ਨੇ